ਸਤਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗਨ ਆਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੋਖੀ ਬੇਮੁਖ ਤਾਰੇ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੈ ਸਤਗੁਰ ਪੁਰਖ ਸੁਜਾਨ ਹੈ ਵੱਡੇ ਅਜਾਨ ਮੁਗਦ ਨਸਤਾਰੇ ਸਤਗੁਰ ਆਗੂ ਜਾਣੀਏ ਬਾਹੋਂ ਪਕੜ ਅੰਧਲੇ ਉਧਾਰੇ ਮਾਨ ਮਾਨੇ ਸਦ ਬਲਿਹਾਰੇ ਸਤਗੁਰੂ ਤੋਂ ਸਦਾ ਹੀ ਬਲਿਹਾਰ ਜਾਣਾ ਹੈ ਕੁਰਬਾਨ ਜਾਣਾ ਹੈ ਜਿਨ੍ਹਾਂ ਨੇ ਸਾਨੂੰ ਨਾਮ ਦਿੱਤਾ ਹੈ ਗੁਰਬਾਣੀ ਵਿੱਚ ਆਉਂਦਾ ਹੈ ਗੁਰਮੰਤਰ ਹੀਨਸ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਟਨ ਹੈ ਜਿਹੜੇ ਭਾਈ ਨਾਮ ਜਿਹੜੇ ਨਹੀਂ ਜਪਦੇ ਜਿਨ੍ਹਾਂ ਨਾਮ ਨਹੀਂ ਲਿਆ ਨਾ ਉਹਨਾਂ ਵਾਸਤੇ ਤੁਕਾਂ ਲਿਖੀਆਂ ਨੇ ਗੁਰਬਾਣੀ ਵਿੱਚ ਗਿਆਨ ਦਿੱਤਾ ਹੈ ਤਾਂ ਹੀ ਸਤਿਗੁਰੂ ਹੁਣ ਮੌਕੇ ਦੇ ਮਾਲਕ ਸਾਹਿਬ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵਾਰ-ਵਾਰ ਹਰ ਉਪਦੇਸ਼ ਵਿੱਚ ਉਹਨਾਂ ਦਾ ਇਹ ਹੀ ਕਹਿਣਾ ਹੁੰਦਾ ਹੈ ਹੁਕਮ ਹੁੰਦੇ ਨੇ ਕਿ ਭਾਈ ਨਾਮ ਜਪੋ ਤਗੜੇ ਹੋ ਕੇ ਨਾਮ ਜਪੋ ਔਰ ਬਾਣੀ ਪੜੋ ਹਰ ਮਹੀਨੇ ਦਾ ਇੱਕ ਮਹੀਨੇ ਵਿੱਚ ਇੱਕ ਪਰਿਵਾਰ ਵੱਲੋਂ ਆਦ ਸ੍ਰੀ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਪਾਠ ਹੋ ਜਾਵੇ ਜਾਂ ਦਸਮ ਗ੍ਰੰਥ ਦੀ ਬਾਣੀ ਦਾ ਮਹਾਤਮ ਬਹੁਤ ਹੈ ਉਹ ਤਾਂ ਹੀ ਸਤਿਗੁਰ ਕਹਿੰਦੇ ਨੇ ਕਿ ਬਾਣੀ ਪੜੋ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਮੰਤਰ ਹੀਨਸ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਨਾ ਕੂਕ ਰਹਾ ਸੁਕ ਰਹਾ ਗਰਬਦ ਹੈ ਕਾਕ ਹੈ ਸਰਪਨੈ ਤੁਲਖ ਲੈ ਇਹ ਟੇਡੀਆਂ ਜੂਨਾਂ ਹਨ ਸਾਰੀਆਂ ਸੱਪਾਂ ਦੀ ਜੀ ਕਾਵਾਂ ਦੀ ਗਧਿਆਂ ਦੀ ਟੇਡੀਆਂ ਜੂਨਾਂ ਨੇ ਜਿਹੜੇ ਭਾਈ ਨਾਮ ਨਹੀਂ ਜਪਦੇ ਜਿਨ੍ਹਾਂ ਨਾਮ ਨਹੀਂ ਲਿਆ ਉਹ ਗੁਰਬਾਣੀ ਕਹਿੰਦੀ ਹੈ ਕਿ ਇਹਨਾਂ ਜੂਨਾ ਟੇਢੀਆਂ ਜੂਨਾ ਵਿੱਚ ਪੈ ਜਾਂਦਾ ਹੈ ਉਹ ਉਹਨਾਂ ਜੂਨਾ ਵਰਗਾ ਹੈ ਤੋ ਸਤਿਗੁਰੂ ਦੇ ਲੜ ਲੱਗੇ ਹੋ ਸਤਿਗੁਰ ਵਿੱਚ ਬੜੀਆਂ ਸਿਫਤਾਂ ਹੁੰਦੀਆਂ ਹਨ ਸਤਿਗੁਰ ਕੀ ਮਹਿਮਾ ਅਗੰਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਸ਼ੀਏ ਤਿਤੜੇ ਸਤਿਗੁਰ ਪਾਸ ਲਿਖ ਕੋਈ ਕਿਆ ਕਹਿ ਸਕੇ ਸਤਿਗੁਰ ਕੇ ਉਪਕਾਰ ਸੰਗਤੇ ਬਲ ਬਲ ਜਾਈਏ ਗੁਰੂ ਤੋਂ ਜਿਨ ਸਤਾਰਿਆ ਸਭ ਸੰਸਾਰ ਇੱਕ ਦਿਨ ਭਾਈ ਨੰਦ ਲਾਲ ਜੀ ਕਹਿੰਦੇ ਨੇ ਇੱਕ ਦਿਨ ਮੈਂ ਸਤਿਗੁਰ ਦੇ ਘਰ ਚੋਂ ਪ੍ਰੇਮ ਸਰਾਹੀ ਪੀਤੀ ਤੇ ਪਾਏ ਸਾਡੇ ਪਈ ਫਕੀਰੀ ਸੋ ਮਸਤਕ ਧਾਰ ਲੀਤੀ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਸੱਤੀ ਪੈਰੀ ਸਤ ਭਲਾ ਬਈਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ ਇੱਕ ਵਾਰੀ ਅਠਾਂ ਪੈਰਾਂ ਵਿੱਚ ਸਾਧ ਸੰਗਤ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਨਾਮ ਸਿਮਰਨ ਕਰਨਾ ਚਾਹੀਦਾ ਹੈ 1 ਘੰਟਾ ਕਦੇ ਵੀ ਨਾ ਭੁੱਲੋ ਸਤਿਗੁਰਾਂ ਦਾ ਉਪਦੇਸ਼ ਹਨ ਸਤਿਗੁਰ ਦੀ ਤਾਰੀਫ ਇੱਕ ਹੋਰ ਕਵੀ ਵੀ ਕਹਿੰਦਾ ਉਹ ਕਹਿੰਦੇ ਹਨ ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇ ਤੇਰੇ ਚੋਜਿਆ ਚੋਜਿਓ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਾਏ ਜੋ ਪੀਚ ਪੀਚੇ ਤੇ ਸਾਰੇ ਸਮੇਂ ਦੇ ਨਵਾਂ ਨਾਲ ਖੁੱਲਦੇ ਨਹੀਂ ਸਾਰੇ ਜਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਕੌਤਕ ਨਾਲ ਤੁਲਦੇ ਨਹੀਂ ਛਤਰ ਧਾਰੀਆਂ ਦੇ ਸਿਰ ਛਤਰ ਜੀਵੇਂ ਤੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਤੇਰੀ ਬਾਂਕੀ ਕਮਾਨ ਦਿਆਂ ਗੋਸ਼ਿਆਂ ਨੂੰ ਪੇ ਜਿਤ ਆਨ ਪ੍ਰਣਾਮ ਕਰਦੀ ਤੇਰੇ ਸੇਵਕਾਂ ਦੇ ਜੋੜੇ ਲਹਿਨ ਜਿੱਥੇ ਤੇ ਮੁਕਤੀ ਆਨ ਕੇ ਉਥੇ ਬਸਰਾਮ ਕਰਦੀ ਪਰਬਤ ਕਰਨੀਆਂ ਦਾ ਟਿੱਲਾ ਵੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤੁੱਲ ਜਾਵੇ ਸਤਾ ਪੀੜੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਘੋੜੇ ਦੇ ਕਦਮਾਂ ਵਿੱਚ ਰੁੱਲ ਜਾਵੇ ਇਹ ਸਤਿਗੁਰੂ ਦੀ ਤਾਰੀਫ ਹੈ